ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ ਬਾਕੀ ਰਹਿ ਗਿਆ ਸਿਮਰਤ ਸ਼ਾਸਤਰ ਉਤੇ ਸਿਰ ਪੁਨ ਪਾਪ ਦੀ ਵਿਚਾਰ ਹੈ ਉਹ ਵਿਦਵਾਨ ਨੇ ਸਾਰੇ ઋષਿ ਬੁੱਧ ਇਹ ਵੀ ਵਿਦਵਾਨ ਨੇ ਇਹ ਸਾਰੇ ਵਿਦਵਾਨਾਂ ਦੀਆਂ ਕਿਤਾਬਾਂ ਪੜ੍ਹ ਲਓ ਜਿਹਦੀਆਂ ਲਿਖੀਆਂ ਨੇ ਸਭ ਸਿਮਰਤ ਸ਼ਾਸਤਰ ਦੇ ਉੱਤੇ ਆਧਾਰਿਤ ਨੇ ਉਹੀ ਡਿਕਸ਼ਨਰੀ ਹੈ ਸਿਮਰਤ ਸ਼ਾਸਤਰ ਵਾਲੀ ਹਿੰਦੀ ਦੀ ਡਿਕਸ਼ਨਰੀ ਤੋਂ ਸੱਚ ਬੰਦੀ ਬੈਠੇ ਨੇ ਇਹਨਾਂ ਨੂੰ ਇਹ ਨਹੀਂ ਸਮਝ ਆਈ ਗੁਰਬਾਣੀ ਦੀ ਡਿਕਸ਼ਨਰੀ ਹੋਰ ਬਣਨੀ ਚਾਹੀਦੀ ਹੈ ਕੋਣ ਮੰਨ ਰਹੇ ਹਾਂ ਇਹ ਤਾਂ ਡਿਕਸ਼ਨਰੀ ਉਹ ਸਾਰੇ ਕੋਲ ਹੈ ਦੀ ਉਹਨੇ ਸੁੱਤੇ ਪਏ ਦੇ ਤੇ ਕੀ ਕਰ ਦਿੱਤੇ ਕੀ ਕਰ ਦਿੱਤੇ ਤੁਸੀਂ ਸੁੱਤੇ ਪਏ ਜਾਗਦਿਆਂ ਦੀ ਬਾਣੀ ਨੂੰ ਸਾਰੇ ਨੇ ਗੁਰਬਾਣੀ ਲਿਖਿਆ ਜਾਗਦਿਆਂ ਦੇ ਅਰਥ ਕਰਨ ਵਾਲੇ ਸੁੱਤੇ ਪਏ ਨੇ ਪਤਾ ਲੱਗ ਗਿਆ ਹੁਣ ਵੀ ਸੁੱਤੇ ਪਏ ਨੇ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ ਸਿਮਰਤ ਸ਼ਾਸਤਰਾਂ ਵਿੱਚ ਸਿਰਫ ਪੁੰਨ ਪਾਪ ਦੀ ਵਿਚਾਰ ਹੈ ਗੁਰਬਾਣੀ ਕਹਿੰਦੀ ਹੈ ਪਾਪ ਪੁੰਨ ਹਵਰੇ ਬਸ ਲੋਈ ਉਹ ਪੁੰਨ ਪਾਪ ਨੂੰ ਮੰਨਦੇ ਨੇ ਗੁਰਬਾਣੀ ਮੰਨਦੀ ਨਹੀਂ ਗੁਰਬਾਣੀ ਦੇ ਤਾਂ ਉਲਟ ਖੜੇ ਨੇ ਸਾਰੇ ਵਿਦਵਾਨ ਫਿਰ ਰਿਸ਼ੀ ਮੁਨੀ ਸਾਰੇ ਉਲਟ ਖੜੇ ਨੇ ਗੁਰਬਾਣੀ ਤੇ ਗੁਰਬਾਣੀ ਦਾ ਮੰਨਦੀ ਨਹੀਂ ਗੁਰਬਾਬ ਨੂੰ ਕਹਿੰਦੇ ਪਾਪ ਨਾ ਹਮਰੇ ਬਸ ਨਹੀਂ ਜੇ ਹਮਰੇ ਬਾਸ ਪਾਪ ਨਾ ਤਾਂ ਹੁਕਮ ਪਰਮੇਸ਼ਰ ਦਾ ਕਿਵੇਂ ਚੱਲਦਾ ਹਰ ਜਗ੍ਹਾ ਨਹੀਂ ਚੱਲ ਸਕਦਾ ਫਿਰ ਤਾਂ ਆਦਮੀ ਦੇ ਵਾਸਤੇ ਵਿੱਚ ਹੈ ਕੁਝ ਵੀ ਕਰਨਾ ਸਿਮਰ ਸ਼ਾਸਤਰਾਂ ਦੇ ਵਿੱਚ ਕੀ ਹੈ ਪੁੱਤ ਪਾਪ ਦੇ ਵਿਚਾਰ ਪੁੱਤ ਪਾਪ ਦੇ ਵਿਚਾਰ ਤਾਂ ਕਿਉਂ ਖੜੇ ਨੇ ਤੱਤੇ ਸਾਲ ਨਾ ਜਾਣੀ ਤਤ ਸਾਰ ਜਾਣਿਆ ਨਹੀਂ ਤਾਂ ਪੁੱਤ ਪਾਪ ਨੂੰ ਵੱਧਦੇ ਨੇ ਉਹ ਤਾਂ ਪਰ ਉਹਨਾਂ ਚਿਰ ਆਦਮੀ ਪੁੱਤ ਪਾਪ ਨੂੰ ਵਿਚਾਰਦਾ ਜਨ ਤਤ ਗਿਆਨ ਦੀ ਸਮਝ ਨਹੀਂ ਹੈ ਤਤ ਵਸਤੂ ਦੀ ਸਮਝ ਨਹੀਂ ਹੈ ਪੁੱਤ ਪਾਪ ਆਤਮਾ ਨੂੰ ਨਹੀਂ ਲੱਗਦਾ ਹੁੰਦਾ ਆਤਮਾ ਪਾਣੇ ਚ ਚਾਹੇ ਮੰਨੇ ਚਾਹੇ ਨਾ ਮੰਨੇ ਪਾਣੇ ਚਾਹੇ ਪਰ ਹੈ ਪਾਣੇ ਚ ਸਾਡਾ ਕੀਤਾ ਕੁਝ ਹੁੰਦਾ ਹੀ ਨਹੀਂ ਹੈ ਜੇ ਅਸੀਂ ਮੰਨ ਲਿਆ ਵੀ ਮੇਰਾ ਕੀਤਾ ਕੁਝ ਹੋਊਗਾ ਇਹੀ ਸਾਨੂੰ ਹੈ ਕਈ ਵਾਰ ਸਾਡਾ ਕੀਤਾ ਅਸੀਂ ਚਾਹੁੰਦੇ ਹੁੰਦੇ ਹੋ ਜਾਂਦਾ ਇਹ ਸਾਨੂੰ ਭਰਮ ਵੀ ਹੋ ਗਿਆ ਉਹ ਪਰਮੇਸ਼ਰ ਇਹ ਚਾਹੁੰਦਾ ਸੀ ਤਾਂ ਹੋ ਗਿਆ ਅਸਲੀਅਤ ਇਹ ਹੈ ਪਰ ਜੇ ਸਮਝਦਾ ਮੈਂ ਕਰਤਾ ਮੇਰਾ ਕੀਤਾ ਹੋ ਗਿਆ ਤਬ ਲਗ ਗਰਭ ਜੋਰ ਵਿੱਚ ਫਿਰਤਾ ਫਿਰੇ ਜਬ ਲਗ ਜਾਣੇ ਮੈਂ ਕੁਝ ਕਰਤਾ ਜਿੰਨਾ ਜਰੇ ਭਰਮ ਦੇ ਵਿੱਚ ਹੈ ਕਿ ਮੈਂ ਕੁਝ ਕਰਤਾ ਮੇਤੇ ਕੁਝ ਹੋ ਗਿਆ ਪੁੰਨ ਜਾਂ ਪਾਪ ਭਲਾ ਜਾਂ ਬੁਰਾ ਉਹਨਾਂ ਜਰ ਗਰਭ ਜੋਨ ਤੋਂ ਨਹੀਂ ਛੁੱਟ ਸਕਦਾ ਉਹ ਵੀ ਪਾਪ ਪੁੰਨ ਕਰਕੇ ਨਹੀਂ ਭਰਮ ਕਰਕੇ ਜਿੰਨਾ ਜਿਹੜਾ ਭਰਮ ਨਹੀਂ ਨਿਕਲਦਾ ਉਹਦਾ ਜਰ ਇਹਦੇ ਤੋਂ ਤੇਰਾ ਹੈ ਤੇਰਾ ਦੂਰ ਨਹੀਂ ਹੁੰਦਾ ਜਾ ਨਹੀਂ ਸਕਦਾ ਉਹਨਾਂ ਦਾ ਕਾਲਾ ਹੈ ਜਿਹਨਾਂ ਦਾ ਹਨੇਰਾ ਉਹ ਬੁੱਧੀ ਚ ਕਮੀ ਹੈ ਗਿਆਨ ਦੀ ਗਿਆਨ ਪ੍ਰਚੰਡ ਨਹੀਂ ਹੋਇਆ ਪ੍ਰਚੰਡ ਗਿਆਨ ਬਣਾ ਨਹੀਂ ਉੱਥੇ ਪ੍ਰਚੰਡ ਗਿਆਨ ਵਾਲੇ ਨੂੰ ਸਾਰੇ ਇਹ ਨਹੀਂ ਜਾ ਸਕਦਾ ਤਤੈ ਸਾਰ ਨਾ ਜਾਣੀ ਗੁਰੂ ਵਾਜੋਂ ਤਤੈ ਸਾਰ ਨਾ ਜਾਣੀ ਤਤੈ ਸਾਰ ਨਾ ਜਾਣੀ ਗੁਰੂ ਵਾਜੋਂ ਗਿਆਨ ਗੁਰੂ ਤੇ ਬਿਨਾ ਤਤ ਸਾਰ ਨਹੀਂ ਜਾਣੀ ਸਕਦੀ ਗੁਰਬਾਣੀ ਦਾ ਗਿਆਨ ਗੁਰੂ ਹੈ ਆਤਮ ਗਿਆਨ ਤੇ ਬਿਨਾ ਗੁਰੂ ਦਾ ਮਤਲਬ ਆਤਮ ਗਿਆਨ ਤੇ ਬਿਨਾ ਆਤਮਾ ਦਾ ਪਤਾ ਕਿਵੇਂ ਲੱਗੂ ਤਤ ਕੀ ਹੈ ਤਤ ਆਤਮਾ ਹੈ ਤਤ ਵਸੂ ਆਤਮਾ ਹੈ ਆਤਮ ਗਿਆਨ ਤੇ ਬਿਨਾ ਆਤਮਾ ਦਾ ਪਤਾ ਕਿਵੇਂ ਲੱਗੂ ਤਤ ਵਸੂ ਦਾ ਪਤਾ ਕਿੱਥੋਂ ਲੱਗ ਗਿਆ ਇਹਨਾਂ ਨੂੰ ਉਹਨਾਂ ਨੇ ਵੇਦ ਦੇ ਉਹ ਚੈਪਟਰ ਛੱਡ ਦਿੱਤੇ ਜਿਹਦੇ ਵਿੱਚ ਆਤਮ ਗਿਆਨ ਸੀ ਵੇਦਾਂ ਮੈਂ ਨਾਮ ਉਤਮ ਸੀ ਉਹ ਤਾਂ ਸੁਣਿਆ ਹੀ ਨਹੀਂ ਉਹ ਛੱਡ ਕੇ ਇਹਦੇ 'ਚ ਪਏ ਹੋਏ ਨੇ ਤਿਆਗਿਆ ਹੋਇਆ ਇਹਨਾਂ ਦਾ ਪੰਡਤਾਂ ਦਾ ਹੈ ਰਿਸ਼ੀ ਬੁਰੀਆਂ ਦਾ ਮਨ ਨੂੰ ਮਾਰਨ ਦੀ ਗੱਲ ਕੋਈ ਰਿਸ਼ੀ ਬੁਰੀ ਨਹੀਂ ਕਰ ਰਿਹਾ ਸਾਰੇ ਰਿਸ਼ੀ ਮੁਨੀ ਬੰਦੇ ਚ ਹੋਏ ਨੇ ਅੱਡ ਅੱਡ ਧੜੇ ਨੇ ਸੱਤ ਸੀ ਨੇ ਸੱਤੇ ਧੜੇ ਨੇ ਉਹਦੇ ਵਿਦਵਾਨਾਂ ਵਾਂਗੂ ਵਿਦਵਾਨਾਂ ਦੇ ਵੀ ਧੜੇ ਨੇ ਰਿਸ਼ੀ ਮੁਨੀਆਂ ਦੇ ਵੀ ਧੜੇ ਨੇ ਅੱਡ ਅੱਡ ਆਪ ਆਪਣੀ ਬੁੱਧਣਾ ਸਾਰੀਆਂ ਸਾਖੀਆਂ ਬਣਾਈ ਹੋਈਆਂ ਨੇ ਜੇ ਉਹਨਾਂ ਨੂੰ ਪੜ੍ਹੀਏ ਉਹਨਾਂ ਦੇ ਗ੍ਰੰਥ ਤੋਂ ਪਤਾ ਲੱਗਦਾ ਧੜੇ ਬਾਜੀ ਫਸੇ ਨੇ ਰਿਸ਼ੀ ਮੁਨੀ ਦੇਵਤਾ ਜੀ ਵੀ ਤੜੇਬੰਦੀ ਹੈ ਤੜੇਬੰਦੀ ਦੇ ਵਿੱਚ ਇਹਨਾਂ ਨੇ ਉਹ ਬਣਾਏ ਹੋਏ ਨੇ ਜਾ ਕੇ ਤੜੇਬੰਦੀ ਦੇ ਵਿੱਚ ਜਾ ਦੇਖੋ ਸ਼ੁਕਰ ਹੈ ਸ਼ੁਕਰ ਵੀ ਇਹਨਾਂ ਦੇ ਵਿੱਚ ਆਉਂਦਾ ਸ਼ੁਕਰ ਆਖਿਆ ਗੁਰੂ ਹੈ ਪਰ ਗੁਰੂ ਹੈ ਸ਼ੁਕਰ ਬ੍ਰਹਸਪਤ ਦੇਵਤਿਆਂ ਦਾ ਗੁਰੂ ਹੈ ਬ੍ਰਹਸਪਤ ਸ਼ੁਕਰ ਬਰਾਬਰ ਹੈ ਉਹ ਵੀ ਰਿਸ਼ੀਆਂ ਚੋਂ ਵੀ ਰਿਸ਼ੀਆਂ ਚ ਇਹ ਆਪਾਂ ਵਿਰੋਧੀ ਨੇ ਦੇ ਵਿੱਚ ਵਿਰੋਧਾ ਪਾਸ ਮੁਸਲਮਾਨ ਕਿਤੇ ਬਾਹਰੋਂ ਨਹੀਂ ਆਏ ਅੰਗਰੇਜ਼ ਕਿਤੇ ਬਾਹਰੋਂ ਨਹੀਂ ਆਏ ਉਹਨਾਂ ਦਾ ਗੁਰੂ ਸ਼ੁਕਰ ਹੈ ਇਹਨਾਂ ਦਾ ਗੁਰੂ ਬ੍ਰਹਸਪਤ ਹੈ ਉਹ ਵੀ ਰਿਸ਼ੀ ਉਹ ਵੀ ਰਿਸ਼ੀ ਇਹ ਮਤ ਭੇਦ ਹੈ ਸਿਰਫ ਵਿਦਵਾਨਾਂ ਦਾ ਜੇ ਪਿੱਛੋਂ ਜਿੰਨਾ ਚਿਰ ਅਸੀਂ ਨਹੀਂ ਪੜਦੇ ਨਾ ਪਿੱਛੋਂ ਆ ਗਏ ਉਹਨਾਂ ਜਿਹੜਾ ਪਤਾ ਨਹੀਂ ਲੱਗਦਾ ਧਰਮ ਕਿੱਥੋਂ ਲਈ ਤੋਂ ਲਿਆ ਕਦ ਲਿਆ ਹੋ ਕਿਵੇਂ ਲਿਆ ਕਿਵੇਂ ਲੈਂਦਾ ਆਇਆ ਕਿਵੇਂ ਠੀਕ ਹੁੰਦਾ ਆ ਖੁਦ ਵੀ ਲਈ ਤੋਂ ਹੀ ਲਿਆ ਹੋਇਆ ਧਰਮ ਕੋਈ ਹੈ ਸ਼ੁਰੂ ਤੋਂ ਲੈ ਕੇ ਧਰਮ ਦੋ ਨਹੀਂ ਕਦੇ ਹੋਏ ਲਿਆ ਆਪਣੀ ਆਪਣੀ ਹੋ ਗਈ ਪਰਮ ਦੇ ਬਹੁਤ ਰੂਪ ਨੇ ਪੱਤਾਂ ਦੇ ਬਹੁਤ ਰੂਪ ਨੇ ਧਰਮ ਕੋਈ ਹੈ ਸ਼ੁਰੂ ਤੋਂ ਹੀ ਕੋਈ ਇਸ ਕਰਕੇ ਸਾਰੀ ਦੁਨੀਆ ਮੰਨਦੀ ਹੈ ਪਰਮੇਸ਼ਰ ਇੱਕ ਹੈ ਇਸ ਕਰਕੇ ਸਾਰੀ ਦੁਨੀਆ ਮੰਨਦੀ ਹੈ ਪਰਮੇਸ਼ਰ ਜਗਦਾ ਨਹੀਂ ਵਰਤਾ ਨਹੀਂ ਉਹਦਾ ਮਾਪੇ ਨਹੀਂ ਹੁੰਦਾ ਵਖਰ ਨੂੰ ਧਰਮ ਇਹੀ ਧਰਮ ਹੈ ਸਾਰੀ ਦੁਨੀਆ ਦਾ ਸ਼ੁਰੂ ਤੋਂ ਲੈ ਕੇ ਇੱਕੋ ਧਰਮ ਦੋ ਕਦੇ ਹੋਈ ਹੀ ਨਹੀਂ ਦੂਏ ਧਰਮ ਦੇ ਨਾਂ ਦੇਣੇ ਵਾਲੇ ਕੌਣ ਨੇ ਸ਼ਰਾਰਤੀ ਆਦਮੀ ਨੇ ਆਡਰ ਧਰਮ ਨੂੰ ਆਪਣੇ ਧਰਮ ਨੂੰ ਪੂਰੇ ਧਰਮ ਦਾ ਦਰਜਾ ਦੇ ਦੇਣਾ ਸ਼ਰਾਰਤ ਹੈ ਇਹ ਇਸੇ ਦੀ ਲੜਾਈ ਹੈ ਇਹਦੇ ਪਿੱਛੇ ਤਾਂ ਲੜਾਈ ਹੋ ਜੂ ਨਾ ਇਸੇ ਗੱਲ ਦੀ ਧਰਮ ਦੀ ਲੜਾਈ ਰਹੀ ਸੱਚ ਧਰਮ ਦੇ ਸਾਰੇ ਤਾਂ ਖਿਲਾਫ ਹੋ ਨੇ ਸੱਚ ਧਰਮ ਸਾਰੇ ਕਹਿੰਦਾ ਵੀ ਤੁਸੀਂ ਗਲਤ ਹੋ ਇਹ ਚਾ ਗਲਤੀ ਹੈ ਜੋ ਗਲਤੀ ਹੈ ਜੋ ਜਦ ਰਹੇ ਨੇ ਵੀ ਸਾਰੇ ਗਲਤ ਆਪਾਂ ਹੁੰਦੇ ਨੇ ਫਿਰ ਸਾਰੇ ਇਕੱਠੇ ਹੋ ਗਏ ਸੱਚ ਦੇ ਖਿਲਾਫ ਹੋ ਜਾਂਦੇ ਨੇ ਵੀ ਚਲ ਆਪਾਂ ਦਾ ਬਾਅਦ ਸੁਣ ਚਲਾਂਗੇ ਪਹਿਲਾਂ ਇਹਨਾਂ ਨੂੰ ਸੁਣ ਜਲੀਏ ਸਿੱਧੂ ਧਰਮ ਦੇ ਖਿਲਾਫ ਆਇਆ ਸੀ ਇਸਲਾਮ ਆਇਆ ਸੀ ਨਾ ਮੂਰਤੀ ਪੂਜਾ ਹਟਾਉਣ ਮੱਕੇ ਜੋ ਤੋੜ ਕੇ ਆਏ ਨੇ ਮੂਰਤੀਆਂ ਫਿਰ ਤੋਂ ਤਾਂ ਛੱਡਣੀਆਂ ਨਹੀਂ ਜਿੱਥੇ ਜਿੱਥੇ ਆਏ ਨੇ ਮੂਰਤੀ ਪੂਜਾ ਸਾਫ਼ ਕਰਦੇ ਆਏ ਪਰ ਇੱਥੇ ਆ ਕੇ ਮੂਰਤੀ ਪੂਜਾ ਅਰ ਪੂਜਾ ਦੇ ਖਿਲਾਫ ਵਾਲੇ ਇਕੱਠੇ ਹੋ ਗਏ ਮੂਰਤੀ ਪੂਜਾ ਤੇ ਖਿਲਾਫ ਵਾਲੇ ਨੇ ਗੱਲ ਪੈ ਗਏ ਸਿੱਖ ਧਰਮ ਵੀ ਮੂਰਤੀ ਪੂਜਾ ਤੋਂ ਖਿਲਾਫ ਹੈ ਦਸਮ ਪਾਜਾ ਜਫਰਨਾਮੇ 'ਚ ਲਿਖਦੇ ਨੇ ਔਰੰਗਜ਼ੇਬ ਨੂੰ ਤੂੰ ਵੀ ਬੁੱਤ ਸ਼ਕਰ ਮੂਰਤੀ ਪੂਜਾ ਤੋਂ ਖਿਲਾਫ ਹੈ ਮੈਂ ਵੀ ਮੂਰਤੀ ਪੂਜਾ ਤੋਂ ਖਿਲਾਫ ਹਾਂ ਮੈਨੂੰ ਨਹੀਂ ਸਮਝ ਆਉਂਦੀ ਤੇਰੀਆਂ ਫੌਜਾਂ ਮੇਰੇ ਤੇ ਕਿਉਂ ਚੜ ਕੇ ਆਈਆਂ ਤੇਰੀਆਂ ਮੈਨੂੰ ਉਹਨਾਂ ਦਾ ਕੋਈ ਰਾਜ ਨਹੀਂ ਬਾਈ ਧਾਰੀ ਦਾ ਬੁੱਤ ਸ਼ਕਰ ਬੁੱਤ ਸ਼ਕਰ ਮੈਨੂੰ ਉਹਨਾਂ ਦਾ ਕੋਈ ਇਤਰਾਜ਼ ਨਹੀਂ ਹੈ ਬਾਈ ਧਾਰੀ ਦਾ ਪਰ ਤੇਰਾ ਇਤਰਾਜ਼ ਹੈ ਤੇਰੀਆਂ ਬੋਝਾਂ ਆਪਣੇ ਵਿਚਾਰਦਾ ਇੱਕ ਤੇਰੀਆਂ ਫੌਜਾਂ ਕਿਉਂ ਛੱਡ ਕੇ ਆਈਆਂ ਇੱਥੋਂ ਹੀ ਰੰਗਲੇ ਦੇ ਸੱਟ ਪਈ ਸੀ ਤਾਂ ਕਿਹਾ ਮੈਂ ਉਹ ਬਿਲਕੁਲ ਪੀਰ ਹੈ ਮੈਂ ਉਹ ਜਾਊਂਗਾ ਕਿਉਂਕਿ ਫੈਰੀ ਜਾਊਂਗਾ ਗੱਲ ਜ਼ੋਰ ਦੀ ਕਹਿਤੀ ਨਾ ਤੂੰ ਕਹਿੰਦਾ ਮੈਂ ਇਸਲਾਮ ਦਾ ਛੱਡਾ ਬਰਦਾਰ ਇਸਲਾਮ ਦਾ ਬਹੁਤ ਸ਼ਿਕਰ ਹੈ ਤੂੰ ਬੁੱਤ ਪ੍ਰਸਤਾ ਦੀ ਤੇ ਕਿਵੇਂ ਗਿਆ ਬੁੱਤ ਸ਼ਿਕਰ ਦੇ ਉੱਤੇ ਚੜ ਕੇ ਇਹ ਦੱਸ ਇਹ ਤੋਂ ਅਗੇ ਮਾਰ ਖਾ ਗਿਆ ਇਹ ਕੀ ਜਾਣ ਵੀ ਗੱਲ ਕੀ ਸੀ ਉਹਦਾ ਦੂਏ ਫਿਰ ਕਾਜੀਆਂ ਕੂਜੀਆਂ ਨੇ ਫਿਰ ਉਹ ਕਰਤਾ ਜੀ ਇਹ ਇਸਲਾਮ ਤੇ ਖਿਲਾਫ ਹੈ ਉਹ ਮਰਦੇ ਸੀ ਨਾ ਆਪਕਾ ਜੀ ਕਿਉਂਕਿ ਕਾਜੀ ਜਿਹੜਾ ਵਿਦਵਾਨ ਹੈ ਬੁੱਲਾ ਵਿਦਵਾਨ ਹੈ ਬੁੱਲਾ ਕਾਜੀ ਹੁੰਦਾ ਨਾ ਤੇ ਭਗਤ ਬੁੱਲਾ ਦਾ ਤਾਂ ਖਿਲਾਫ ਹੈ ਜ਼ਰੂਰ ਗੁਰਬਾਣੀ ਬੁੱਲਾ ਦੇ ਖਿਲਾਫ ਹੈ ਪਰ ਗੁਰੂ ਨਾਨਕ ਨੇ ਆ ਕੇ ਇਸਲਾਮ ਨੂੰ ਬਾਹਰ ਕੱਢ ਲਿਆ ਬੁੱਲਾ ਨੂੰ ਇਸਲਾਮ ਦਾ ਪੈਰੋਕਾਰ ਨਹੀਂ ਬਣਿਆ ਇਸਲਾਮ ਵੱਖਰੀ ਕਰਤੀ ਬੁੱਲਾ ਵੱਖਰਾ ਖੜਾ ਬੁੱਲਾ ਵਿਦਵਾਨ ਦੇ ਹیثیت ਵਿੱਚ ਲੈ ਆਂਦਾ ਉਧਰ ਤਾਂ ਕਹ ਰਿਹਾ ਪੰਡਤ ਮੁੱਲਾ ਜੋ ਲਿਖਦੀ ਆ ਛਾੜ ਚਲੇ ਹਮ ਕੁਝ ਇਹ ਪੰਕਤੀ ਤਾਂ ਬਾਲੀ ਵਿੱਚ ਰੱਖ ਇਹਨੂੰ ਤਾਂ ਸੱਚ ਬਣ ਲਿਆ ਮੁੱਲਾ ਨਾਗੀ ਕਰਦਾ ਇੱਥੇ ਪਰ ਦੂਜੇ ਪਾਸੇ ਕਹਿੰਦਾ ਮੁਸਲਮਾਨ ਕਹਾਵਣ ਮੁਸ਼ਕਲ ਹੋਏ ਤਾਂ ਮੁਸਲਮਾਨ ਕਹੇ ਇਸਲਾਮ ਠੀਕ ਆ ਆਪਣੀ ਜਗ੍ਹਾ ਮੁੱਲਾ ਗਲਤ ਹੈ ਸਿੱਖ ਮਤ ਆਪਣੀ ਜਗ੍ਹਾ ਠੀਕ ਹੈ ਗੁਰਬਾਣੀ ਦਾ ਆਪਣੀ ਜਗ੍ਹਾ ਠੀਕ ਆ ਪਰ ਸਾਡੇ ਵਿਦਵਾਨ ਗਲਤ ਨੇ ਵਿਦਵਾਨਾਂ ਦਾ ਦੋਸ਼ ਹੋਊਗਾ ਸਾਡੀ ਗੁਰਬਾਣੀ ਦਾ ਕੀ ਦੋਸ਼ ਹੈ ਕੁਰਾਨ ਦਾ ਕੀ ਦੋਸ਼ ਹੈ ਵਿਚਾਰ ਧਾਰਾ ਦਾ ਕੀ ਦੋਸ਼ ਹੈ ਵਿਦਵਾਨਾਂ ਦਾ ਦੋਸ਼ ਹੈ ਗੁਰਬਾਣੀ ਤਾਂ ਉਹੀ ਗੱਲ ਕਹਿ ਰਹੀ ਹੈ ਅਸੀਂ ਗਲਤ ਪ੍ਰਚਾਰ ਕਰ ਰਹੇ ਹਾਂ ਦੋਸ਼ ਸਾਡਾ ਪ੍ਰਚਾਰ ਦਾ ਦੋਸ਼ ਹੈ ਗੁਰਬਾਣੀ ਦਾ ਕੋਈ ਦੋਸ਼ ਨਹੀਂ ਇਸਲਾਮ ਦਾ ਕੋਈ ਦੋਸ਼ ਨਹੀਂ ਮੁਸਲਮਾਨ ਕਹਾਵਣ ਮੁਸ਼ਕਲ ਜੈਸੇ ਮੁਸਲਮਾਨ ਦਾ ਚਿੱਤਰ ਖਿੱਚਿਆ ਗਿਆ ਕੁਰਾਨ ਚ ਐਸਾ ਤਾਂ ਮੁਸ਼ਕਲ ਹੈ ਪਰ ਉਹ ਤਾਂ ਹੈ ਨਹੀਂ ਉਹਦਾ ਤਾਂ ਪ੍ਰਚਾਰ ਨਹੀਂ ਕਰਦਾ ਜੈਸੇ ਖਾਲਸੇ ਦਾ ਚਿੱਤਰ ਸਿੱਖ ਦਾ ਚਿੱਤਰ ਖਿੱਚੇਗਾ ਗੁਰਬਾਣੀ ਚ ਉਹਦਾ ਤਾਂ ਪ੍ਰਚਾਰ ਹੀ ਨਹੀਂ ਹੋ ਰਿਹਾ ਕਸੂਰ ਕਿਹਦਾ ਗੁਰਬਾਣੀ ਦਾ ਕਸੂਰ ਹੈ ਸਾਡਾ ਕਸੂਰ ਹੈ ਮੰਨਣਾ ਹੀ ਪਊਗਾ ਕੋਈ ਰਸਤਾ ਹੀ ਨਹੀਂ ਬਗੈਰ ਮੰਨਣ ਦੇ ਹਾਂਜੀ ਤਹੀਂ ਗੁਣੀ ਸੰਸਾਰ ਪ੍ਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਤਹੀਂ ਗੁਣੀ ਸੰਸਾਰ ਪ੍ਰਮ ਸੁੱਤਾ ਇਹ ਸੰਸਾਰ ਤਿੰਨਾ ਗੁਣਾ 'ਚ ਸੁੱਤਾ ਪਿਆ ਕਿਹੜਾ ਵਿਦਵਾਨ ਹੈ ਜਿਹੜਾ ਤਿੰਨਾ ਗੁਣਾ ਤੋਂ ਪਰੇ ਹੈ ਤੇਰੇ ਕੋਲ ਕੀ ਦੱਸੋ ਕੌਣ ਤੇਰੇ ਕੋਲ ਅਤੀਤ ਹੈ ਉਹ ਗੁਰਮੁਖ ਹੈ ਤੇਰੇ ਕੋਲ ਅਤੀਤ ਕਹੂ ਸਰਗੁਣ ਸੁਰਗੁਣ ਸੁਮੇਤ ਹੋ ਕਹੂ ਬੇਦੀਤ ਕਹੂ ਤਾਜੂ ਵਿਪਰੀਤ ਕਹੂ ਕੋਲ ਅਤੀਤ ਕਹੂ ਸੁਰਗੁਣ ਸਮੇਤ ਉਹ ਦਸ ਪਾਸ਼ਾ ਨੂੰ ਲਿਖੇ ਆਹੀ ਗੱਲ ਹੈ ਤੁਮਾਰ ਤੇਰੇ ਗੱਲ ਕਹਤਾ ਇਸ ਨੂੰ ਵਧਾ ਕੇ ਲਿਖਿਆ ਹੈ ਤੇਈ ਗੁਣੀ ਸੰਸਾਰ ਰਜੋ ਤਮੋ ਸਤੋ ਦੇ ਵਿੱਚ ਸੰਸਾਰ ਸੁੱਤਾ ਪਿਆ ਰਾਜਗੁਣ ਸਤ ਸਤਗੁਣ ਕਹੀਏ ਤੇਰੀ ਸਭ ਮਾਇਆ ਇਹ ਤਾਂ ਮਾਇਆ ਕਿਹੜਾ ਵਿਦਵਾਨ ਮਾਇਆ ਤੋਂ ਉੱਪਰ ਦੱਸੇ ਤਾਂ ਸਹੀ ਜਿਹੜਾ ਮਾਇਆ ਤੋਂ ਉੱਪਰ ਹੀ ਚੁੱਪ ਕਰਕੇ ਬੈਠ ਜਾਵੇ ਰਾਮ ਨੂੰ ਸੁਣ ਲਵੇ ਗੱਲ ਕੀ ਹੈ ਮਾਇਆ ਤੋਂ ਉੱਪਰ ਕਿਵੇਂ ਉੱਠਣਾ ਸੁਣ ਲਵੇ ਪਹਿਲਾਂ ਫੇਰ ਦੱਸੇ ਫੇਰ ਦੱਸੇ ਵੀ ਟਿੱਪਣੀ ਕਰ ਲਵੇ ਸੁਣ ਕੇ ਕਰ ਲਵੇ ਧੀਰ ਜਾ ਕੇ ਸੁਣਤਾ ਲਵੇ ਸੁਣ ਕੇ ਬਾਅਦ ਚ ਟਿੱਪਣੀ ਕਰ ਦੋ ਬਾਅਦ ਸੁਣਨਾ ਨੇ ਤੁਹਾਡੀ ਵੀ ਗੱਲ ਹੈ ਜੇ ਸਾਡੀ ਗਲਤ ਹੋਊਗੀ ਪਰ ਸੁਣ ਲਓ ਗੱਲ ਹੈ ਕੀ ਸੁਣਨ ਵਾਲੇ ਤਾਂ ਹੈਗੇ ਨੇ ਸੁਣਾਉਣ ਵਾਲੇ ਹੁਣ ਤਾਂ ਤੁਹਾਨੂੰ ਮੂੰਹ ਬੰਦ ਕਰ ਦੇਣਗੇ ਉਹ ਤਾਂ ਬਥੇਰੀ ਸਾਰਿਆਂ ਨੂੰ ਪਤਾ ਲੱਗ ਜਾਣਾ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਪਤਾ ਲੱਗ ਜੂ ਉਲਟਾ ਤੁਹਾਡਾ ਬੂਤਾ ਬੰਦ ਕਰਨ ਵਾਲੇ ਹੋਰੇ ਬਥੇਰੇ ਨੇ ਜਵਾਕਾਂ ਨਹੀਂ ਕਰਦੇ ਮੂੰਹ ਬੰਦ ਇਹਨਾਂ ਦਾ ਜਿਹੜੇ ਸਿੱਖੀ ਤੋਂ ਭੱਜ ਗਏ ਤੇ ਸਿੱਖੀ ਜਾ ਰਹੇ ਨੇ ਦੁਬਾਰਾ ਕੇਸ ਵੀ ਰੱਖ ਲੈਣਗੇ ਸਿੱਖ ਵੀ ਇਹਨਾਂ ਨੂੰ ਵਧੀਆ ਬਣਨਗੇ ਉਹ ਉਹ ਮੂੰਹ ਇਹਨਾਂ ਦਾ ਬੰਦ ਕਰਨਗੇ ਵੀ ਤੁਹਾਡੇ ਵਾਲੀ ਸਿੱਖੀ ਤੋਂ ਪਾਈ ਅਸੀਂ ਖਿਲਾਫ ਸੀ ਗੁਰੂ ਵਾਲੀ ਸਿੱਖੀ ਤੋਂ ਕੋਈ ਨਹੀਂ ਖਿਲਾਫ ਹੈ ਜੋ ਗੁਰੂ ਦੀ ਸਿੱਖਿਆ ਤੋਂ ਖਿਲਾਫ ਕੌਣ ਸੋਚੂਗਾ ਉਦੋਂ ਤਾਂ ਇਸਲਾਮ ਵੀ ਖਿਲਾਫ ਨਹੀਂ ਹੈ ਉਦੋਂ ਨਹੀਂ ਦੁਨੀਆ 'ਚ ਕੋਈ ਬੰਦਾ ਖਿਲਾਫ ਗੁਰੂ ਵਾਲੀ ਸਿੱਖੀ ਤੋਂ ਕੋਈ ਖਿਲਾਫ ਨਹੀਂ ਹੈ ਇਹਨਾਂ ਵਾਲੀ ਸਿੱਖੀ ਤੋਂ ਖਿਲਾਫ ਨਹੀਂ ਲੋਕ ਇਹਨਾਂ ਵਾਲੀ ਹੈ ਸਾਡੇ ਵਾਲੀ ਹੈ ਸਾਡੀ ਮਰਜ਼ੀ ਵਾਲੀ ਸਿੱਖੀ ਵਿਰਾ ਸਾਡਾ ਹੋ ਜਵੇ ਇਹ ਤਾਂ ਖਿਲਾਫ ਨੇ ਲੋਕ ਹੋਣੇ ਹੀ ਉਹ ਤਾਂ ਖਿਲਾਫ ਹੈ ਉਹ ਤਾਂ ਹੁੰਦਾ ਹੀ ਹੈ ਗੁਰੂ ਵਾਲੇ ਸਿੱਕੇ ਤੋਂ ਕੋਈ ਖਲਾਫ ਨਹੀਂ ਗੁਰੂ ਵਾਲੇ ਸਿੱਕੇ ਦੇ ਜੇ ਹੋਏ ਆਪੇ ਹੋਣਗੇ ਇਹ ਹੋਣਗੇ ਜੇ ਹੋਏ ਜੁੱਤੀਆਂ ਨਾਲ ਡਰਦੇ ਭਾਵੇਂ ਹੋਣ ਵੀ ਭਾਈ ਜੇ ਖਰਾਬ ਹੋਏ ਛਤਰਾ ਵਾਲੇ ਜਾਰਾ ਨੇ ਬਾਹਰ ਨਾਲੇ ਵੀ ਹੁਣ ਚੁੱਪ ਕਰ ਜੋ ਇਹ ਹੋਣਗੇ ਅਦਰੂ ਜੇ ਹੋਏ ਹੋਰ ਕੋਈ ਨਹੀਂ ਹੁੰਦਾ ਸੱਚ ਤੇ ਕੌਣ ਖਰਾਬ ਹੋਵੇ ਜੀ ਗੁਰਬਾਣੀ ਦਾ ਲੋਕ ਢੋਲਦੇ ਫਿਰਦੇ ਨੇ ਭਗਤਾਂ ਦੀ ਇੱਜ਼ਤ ਕਰਦੇ ਨੇ ਸਾਰੀ ਵਰਲਡ ਵਿੱਚ ਹੋ ਰਹੀ ਹੈ ਗੱਲ ਅਸਲੀਅਤ ਵਾਲੀ ਨਹੀਂ ਦੱਸੀ ਇਹਨਾਂ ਨੇ ਅਸਲੀਅਤ ਹੈ ਕੀ ਉਹ ਰਤਨ ਪ੍ਰਗਾਸ ਨਹੀਂ ਕੀਤਾ ਕੱਢ ਕੇ ਜਿਹੜਾ ਰਤਨ ਮਤ ਵਿੱਚ ਰਤਨ ਜਵਾਹਰ ਮਾਨਕ ਸਿੱਖਿਆ ਦੇ ਵਿੱਚ ਉਹ ਨਹੀਂ ਦੱਸਿਆ ਕੀ ਲਾਈਟ ਨਹੀਂ ਕੀਤੀ ਉਹਨਾਂ ਦੀ ਹਾਂਜੀ ਗੁਰ ਕਿਰਪਾ ਤੇ ਸੇ ਜਣ ਜਾਗੇ ਜਿਨ੍ਹਾਂ ਹਰਮਨ ਵਸਿਆ ਬੋਲੇ ਅਮਰਤ ਬਾਣੀ ਪਹਿਲੀ ਗੱਲ ਤਾਂ ਸਾਰਾ ਸੰਸਾਰ ਤਿੰਨਾਂ ਗੁਣਾਂ ਦੇ ਵਿੱਚ ਸੁੱਤਾ ਪਿਆ ਤਿੰਨ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਬਿਹਾਨੀ ਸੁੱਤਿਆ ਨਦੀ ਜਾਣੀ ਹੈ ਜ਼ਿੰਦਗੀ ਦੱਬੇ ਰਹੀ ਹੈ ਪ੍ਰਭ ਸੁੱਤਿਆ ਸੁੱਤਿਆ ਰਹਿਣ ਬਿਹਾਨੀ ਜਾਗਿਆ ਕੌਣ ਗੁਰ ਕਿਰਪਾ ਤੇ ਸੇਜਨ ਜਾਗੇ ਗੁਰ ਕਿਰਪਾ ਕੀ ਹੈ ਕੋਈ ਆਦਮੀ ਦੀ ਕਿਰਪਾ ਨਹੀਂ ਹੈ ਗਿਆਨ ਦੀ ਕਿਰਪਾ ਗੁਰਬਾਣੀ ਦੇ ਗਿਆਨ ਦੀ ਕਿਰਪਾ ਜਿਹਨੂੰ ਚਾਨਣ ਹੋ ਗਿਆ ਜਿਹਨੇ ਗੱਲ ਕੰਨ 'ਚ ਪੈ ਗਈ ਸੁਣ ਲਈ ਸਮਝ ਲਈ ਉਹ ਜਾਗ ਜੂਗਾ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਹਨਾਂ ਹਰ ਮਨ ਵਸਿਆ ਜਿਹਨਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਬੋਲੇ ਅੰਮ੍ਰਿਤ ਬਾਣੀ ਫਿਰ ਹਰ ਮਨ ਵਸ ਜਾਂਦਾ ਫਿਰ ਉਹਨਾਂ ਦੀ ਗੱਲ ਅੰਮ੍ਰਿਤ ਬਾਣੀ ਹੋ ਜਾਂਦੀ ਹੈ ਅੰਮ੍ਰਿਤ ਕੀ ਸੱਚੀ ਬਣ ਸੱਚ ਅੰਮ੍ਰਿਤ ਹੈ ਨਾ ਸੱਚ ਅੰਮ੍ਰਿਤ ਤੁਹਾਡਾ ਨਾ ਤੇਰਾ ਨਾਮ ਜਿਹੜਾ ਅੰਮ੍ਰਿਤ ਹੈ ਸੱਚ ਹੈ ਉਹ ਸੱਚ ਮਰਦਾ ਹੀ ਨਹੀਂ ਕਦੇ ਉਹ ਸੱਚ ਦਾ ਪੁਰਾਣਾ ਸੱਚ ਨਹੀਂ ਹੁੰਦਾ ਕਿ ਪੁਰਾਣਾ ਹੀ ਨਹੀਂ ਹੁੰਦਾ ਉਹ ਹੀ ਅਮਰਤ ਹੈ ਸੱਚੀ ਬਾਣੀ ਬੋਲਦੇ ਨੇ ਸੱਚੀ ਬਾਣੀ ਅਮਰਤ ਹੁੰਦੀ ਹੈ ਸੱਚ ਅਮਰਤ ਹੈ ਸੱਚ ਸਾਰਿਆਂ ਦੇ ਹੱਕ 'ਚ ਹੈ ਸਾਰਿਆਂ ਦੇ ਖਿਲਾਫ ਹੈ ਸੱਚ ਸਾਰਿਆਂ ਦੇ ਖਿਲਾਫ ਹੈ ਸਾਰਿਆਂ ਦੇ ਹੱਕ 'ਚ ਖਿਲਾਫ ਇਸ ਕਰਕੇ ਜੇ ਸੱਚ ਤੋਂ ਛੜਕਿਆ ਹੋਇਆ ਚਾਹੇ ਕੋਈ ਸਕਾ ਹੋਵੇ ਆਪਣਾ ਉਹਦੇ ਖਿਲਾਫ ਹੈ ਨਾਨਕ ਨੂੰ ਕੋਈ ਪਰਵਾਹ ਨਹੀਂ ਵੀ ਨਾਨਕ ਦੇ ਮੁੰਡੇ ਨੇ ਸੱਚ ਤੋਂ ਸੜਕੇ ਹੋਏ ਨੇ ਕੋਈ ਪਰਵਾਹ ਨਹੀਂ ਕੋਈ ਰਿਸ਼ਤੇਦਾਰੀ ਨਹੀਂ ਕਿਸੇ ਨਾਲ ਸੱਚ ਦੀ ਕਿਸੇ ਨਾਲ ਰਿਸ਼ਤੇਦਾਰੀ ਸਭ ਨਾਲ ਰਿਸ਼ਤੇਦਾਰੀ ਹੈ ਕਿਸੇ ਨਾਲ ਵੀ ਰਿਸ਼ਤੇਦਾਰੀ ਨਹੀਂ ਝੂਠ ਨਾਲ ਰਿਸ਼ਤੇਦਾਰੀ ਨਹੀਂ ਸੱਚ ਦੀ ਸੱਚ ਨਾਲ ਰਿਸ਼ਤੇਦਾਰੀ ਸਚਾਰੇ ਸਾਰੇ ਹੀ ਉਹਦੇ ਨੇ ਕੂੜਿਆਰੇ ਉਹਦੇ ਵੀ ਹੈ ਹੈ ਤਾਂ ਉਹਦੇ ਹੀ ਪਰ ਮਨੋਂ ਵਸਾਰੇ ਹੋਏ ਨੇ ਮਨੋਂ ਵਸਾਰੇ ਤਾਂ ਹੋਏ ਨੇ ਵੀ ਇਹ ਹੁਣ ਸਾਨੂੰ ਛੱਡ ਕੇ ਇਹ ਸੱਚ ਨੂੰ ਛੱਡ ਕੇ ਸੱਚ ਨੂੰ ਨਹੀਂ ਛੱਡਿਆ ਉਹਨਾਂ ਨੂੰ ਫੇਰ ਵੀ ਸਾਨੂੰ ਫੇਰ ਵੀ ਛੱਡਿਆ ਹੁਕਮ ਨੇ ਸਾਨੂੰ ਫੇਰ ਵੀ ਦੇਈ ਜਾਂਦਾ ਤੇ ਦਾਦੇ ਲੈਂਦੇ ਤੱਕ ਪਾਏ ਦੁੱਖ ਤਕਲੀਫਾਂ ਭੋਗਦੇ ਆਂ ਸੀ ਆਪਣੀ ਕਰਨੀ ਦੇ ਭੋਗਦੇ ਆਪਣੀ ਕਰਨੀ ਕਰਕੇ ਇੱਥੇ ਸੁਧ ਹਾਂਜੀ ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਅਣ ਦਿਨ ਹਰ ਲੇਵ ਲੱਗਾ ਹੈ ਜਾਗਤ ਰਹਿਣ ਵਿਹਾਣੀ ਕਹੇ ਨਾਰਗ ਸੋ ਤਤ ਤਤ ਗਿਆਨ ਨੂੰ ਮਿਲਦਾ ਤਤ ਵਸਤੂ ਨੂੰ ਮਿਲਦੀ ਹੈ ਗੁਰਬਾਣੀ ਦਾ ਤਤ ਕਿਵੇਂ ਮਿਲਦਾ ਹੈ ਜਿਸ ਨੂੰ ਅਣ ਦਿਨ ਹਰ ਲੇਵ ਲੱਗਾ ਜਿਸ ਨੂੰ ਅਣ ਦਿਨ ਜਿਹਨੂੰ ਅਣ ਦਿਨ ਇਹ ਲਗਨ ਲੱਗ ਜਵੇ ਜਿਹੜਾ ਨਾਨਕ ਵਰਗਾ دیਵਾਨਾ ਹੋ ਜਵੇ ਜਿਹਨੂੰ ਹੋਰ ਕੁਛ ਸੁੱਧ ਕੀ ਨਾ ਸੁਧ ਰਹੇ ਬੁੱਧ ਕੀ ਨਾ ਬੁੱਧ ਉਹ ਅੰਤ ਨਾਲ ਲੱਗੀ ਰਹੇ ਹੀ ਇਹ ਤੁਹਾਨੂੰ ਲੱਗੀ ਰਹੇ ਗੁਰਬਾਣੀ ਦੀ ਵਿਚਾਰ ਤੋਂ ਬਿਨਾ ਹੋਰ ਕੁਝ ਉਹਨੂੰ ਸੁਝੇ ਹੀ ਨਾ ਹੋਰ ਕੁਝ ਪਾਸੇ ਸੁਰਤ ਜਾਵੇ ਹੀ ਨਾ ਜਾਗਤ ਰਹਿਣ ਦੇ ਹਾਣੀ ਜਾਗਤ ਰਹਿਣ ਬਿਆਣੀ ਉਹ ਸਾਰੀ ਜ਼ਿੰਦਗੀ ਪੂਰੀ ਜ਼ਿੰਦਗੀ ਜਾਗਦਾ ਹੀ ਰਹਿੰਦਾ ਉਹ ਨਹੀਂ ਸੁਣਦਾ ਗੁਰਮੁਖ ਜਾਗਾ ਨੀਂਦ ਨਾ ਸੋਗਾ ਉਹ ਨਹੀਂ ਸੁਣਦਾ ਉਹ ਕੀ ਦੀ ਸੌਦਾ ਜਾ ਕੋ ਆਏ ਸੋਈ ਉਹੀ ਸੌਦਾ ਖਰੀਦਦਾ ਰਹਿੰਦਾ ਜਿਹੜਾ ਸੌਦਾ ਲੈਣ ਆਇਆ ਹੋਰ ਕੁਝ ਖਰੀਦਦਾ ਹੀ ਨਹੀਂ ਹੋ ਦ੍ਰਿਸ਼ਟੀ ਉਹ ਨਹੀਂ ਜਾਂਦੀ ਹੋਰ ਬਾਜ਼ਾਰ 'ਚ ਨਹੀਂ ਜਾਂਦਾ ਉਹ ਮਾਇਆ ਵਾਲੇ ਤਿੰਨਾ ਗੁਣ ਵਾਲੇ ਬਾਜ਼ਾਰ 'ਚ ਜਾਂਦੇ ਹੀ ਨਹੀਂ ਬਾਜ਼ਾਰੇ ਤਿਆਰ ਕਰਦੇ ਹੋ ਆ ਬਾਜ਼ਾਰ ਹੈ ਜਿਹੜੇ ਬਾਜ਼ਾਰ 'ਚ ਵਿਦਵਾਨਾਂ ਜੋ ਬੜੇ ਹੀ ਨਹੀਂ ਹੁਣ ਜਾਗਤ ਰਹਿਣ ਬਿਆਣੀ ਵਾਲੇ ਤਾਂ ਬਾਜ਼ਾਰ ਉਹਨਾਂ ਬੰਦ ਹੈ ਅੱਗ ਖੁੱਲੀ ਹੋ ਰਹੀ ਹੈ ਉਹ ਸੁਪਨੇ ਵਾਲੇ ਦੀ ਜਿਹੜੀਆਂ ਅੱਖਾਂ ਹੁੰਦੀਆਂ ਨੇ ਆਪਣੀਆਂ ਅੱਖਾਂ ਸੁਪਨੇ ਵਾਲੇ ਦੀਆਂ ਵਿੱਚੀਆਂ ਹੁੰਦੀਆਂ ਨੇ ਜਿਹੜੀਆਂ ਖੁੱਲੀਆਂ ਹੁੰਦੀਆਂ ਨੇ ਹੋਰ ਹੁੰਦੀਆਂ ਨੇ ਸੁਪਨਾ ਦੇਖ ਰਿਹਾ ਭਾਈ ਦਾ ਕਿਹੜੀ ਇਹਨਾਂ ਅੱਖਾਂ ਨਾਲ ਸੁਪਨਾ ਨਹੀਂ ਦੇਖਦਾ ਉਹਦੀਆਂ ਆਪਣੀਆਂ ਅੱਖਾਂ ਹੁੰਦੀਆਂ ਨੇ ਹੋਰੇ ਬਲੋਟੀ ਹੁੰਦੀਆਂ ਵੀ ਨਹੀਂ ਅੱਖਾਂ ਉਹ ਸੁਪਨੇ ਵਾਲਾ ਸਰੀਰ ਹੁੰਦਾ ਪਰ ਉਹ ਤਾਂ ਭੱਜਿਆ ਫਿਰਦਾ ਹੁੰਦਾ ਨਹੀਂ ਵਹਿ ਜਾਈ ਗੱਲ ਹੈ ਜਿਹੜਾ ਕੋਈ ਸਮਝਦਾ ਉਹ ਹੈ ਉਹ ਨਹੀਂ ਜਿਵੇਂ ਸੁਪਨੇ 'ਚ ਸੁਪਨਾ ਸੱਚਾ ਹੁੰਦਾ ਨਾ ਐਵੇਂ ਸਾਨੂੰ ਸੰਸਾਰ ਸੁਪਨਾ ਸੱਚਾ ਲੱਗਦਾ ਹੈ ਇਹ ਸੰਸਾਰ ਸਗਲ ਹੈ ਸੁਪਨਾ ਰਾਰਾ ਰੰਗੋ ਆਵਨ ਆਪਣਾ ਕਹਿੰਦੇ ਮਨ ਨੂੰ ਰੰਗ ਲੋ ਚਾਲ ਲੋ ਰੰਗ ਨਾਮ ਦਾ ਇਹ ਸੰਸਾਰ ਸਗਲਾ ਸੁਪਨਾ ਇਹ ਸੰਸਾਰ ਤਾਂ ਸੁਪਨਾ ਹੈ 嗯。